ਭਿਜੋ ਸਿਜੋ ਕੰਬਲੀ ਅੱਲਹੁ ਵਰਸਿਓ ਮੇਹ ਜਾਏ ਮਿਲਾ ਤਿਨਾ ਸਜਣਾ ਟਟੋ ਨਾਹੀ ਨੇ ਹੁਣ ਭਿਜੋ ਸਿਜੋ ਕੰਬਲੀ ਕਿਵੇਂ ਉਹ ਕਹਿੰਦਾ ਕਬੀਰ ਕਹਿੰਦਾ ਵੀ ਨੰਦੋ ਨੰਦੋ ਮੋਕੋ ਲੋਕ ਨੰਦੋ ਨੰਦਾ ਜਨ ਕੋ ਖਰੀ ਪਿਆਰੀ ਨੰਦਾ ਜਨ ਕੋ ਖਰੀ ਪਿਆਰੀ ਨੰਦਾ ਬਾਪ ਜਿੰਦਾ ਨੰਦਾ ਤਾਂ ਮੈਂ ਤਾਰੀ ਫਿਰ ਹੋਰ ਕਹਿੰਦਾ ਹੋਰ ਇੱਕ ਸ਼ਲੋਕ ਹੈ ਉਹ ਖੈਰ ਉਹ ਥੋੜਾ ਇੱਧਰ ਨਹੀਂ ਆਇਆ ਹੋਇਆ ਗੁਰਬਾਣੀ ਚ ਕਬੀਰ ਦਾ ਉਹ ਕਹਿੰਦਾ ਨਿੰਦਕ ਨੀਏ ਦੇ ਰਾਖੀ ਆਂਗਣ ਕੁਟੀ ਛਪਾਏ ਕੱਚੀ ਬਾਣੀ ਉਹ ਆਹ ਗੱਲ ਹੈ ਨਿੰਦਕ ਨੀਏ ਇੱਕ ਨਿੰਦਕ ਦਾ ਨੇੜੇ ਬਿਲਕੁਲ ਰੱਖਣਾ ਚਾਹੀਦਾ ਕਿਤੇ ਨੇੜੇ ਤੇੜੇ ਲੁਕੋ ਕੇ ਜਿਵੇਂ ਕੋਈ ਲੁਕੋ ਕੇ ਰੱਖੀ ਦੀ ਨਾ ਚੀਜ਼ ਛੁਪਾ ਕੇ ਨਿੰਦਕ ਕੋਈ ਚੰਗੀ ਚੀਜ਼ ਨਹੀਂ ਕਰ ਰੱਖਣਾ ਕਹਿੰਦੇ ਪਰ ਇੱਕ ਲਗੋ ਕੇ ਰੱਖਣਾ ਚਾਹੀਦਾ ਹਾਂ ਆਪਾਂ ਨੂੰ ਦੱਸੀ ਜਾਂਦਾ ਨਿੰਦਕ ਨੀਰੇ ਰਾਖੀ ਆਂਗਣ ਕੁੜੀ ਛਪਾਏ ਬਨ ਪਾਣੀ ਸਾਬਣ ਬਿਨਾ ਨਿਰਮਲ ਕਰੇ ਸਪਾਏ ਆਪਣਾ ਦੱਸਦਾ ਦਊ ਉਹ ਜਿਹੜਾ ਬਾਨ ਹੈ ਉਹਨੇ ਤਾਂ ਆਪਣੀ ਗਲਤੀ ਦੱਸਣੀ ਹੋਣੀ ਉਹਨੇ ਨਹੀਂ ਦੱਸਣੀ ਹੈ ਉਹਨੇ ਗਲਤੀ ਬਿਲਕੁਲ ਲੈਣੀ ਹੈ ਨਿੰਦਕ ਗਲਤੀ ਨੂੰ ਹੋਰ ਲਾੜੇ ਵਧਾ ਕੇ ਦੱਸਣਾ ਇਸ ਕਰਕੇ ਨਿੰਦਕ ਰੱਖਣਾ ਫਾਇਦੇਮੰਦ ਹੈ ਉਹ ਕਹਿ ਰਿਹਾ ਭਿੱਜੋ ਸਿੰਜੋ ਕੰਬਲੀ ਭਿੱਜਣ ਦੇ ਕੰਬਲੀ ਨੂੰ ਜਿੰਨੀ ਭਿੱਜੂਗੀ ਉਨੀ ਉਹ ਸੁੜ ਜੂਗੀ ਜੇ ਮੇਰੇ ਚ ਕਮੀ ਹੋਊਗੀ ਚੱਕਰ ਸੱਟਣਗੇ ਉਹ ਗੱਲ ਨੂੰ ਆਪਾਂ ਸੁਲਝਾ ਲਾਂਗੇ ਹੋਰ ਜਿੱਤੇ ਕਮੀ ਹੋ ਉੱਥੇ ਸੁੱਟਣਗੇ ਨਾ ਚੱਕਰ ਤਾਂ ਸੁੱਟਣਗੇ ਮੇਰੀ ਕਮੀ ਤੇ ਆ ਕੇ ਜੋ ਮੇਰੀ ਗੱਲ ਕਮੀ ਹੋ ਉਹ ਦੱਸਣਗੇ ਲੋਕਾਂ ਨੂੰ ਕਮੀ ਉਹ ਦੱਸਣਗੇ ਨਾ ਕੋਈ ਗੱਲ ਨਹੀਂ ਜੇ ਕਿਤੇ ਕਮੀ ਹੋਊਗੀ ਉਹ ਗੱਲ ਨੂੰ ਆਪਾਂ ਠੀਕ ਕਰ ਲਾਂਗੇ ਭਿੱਜੋ ਜੇ ਕੱਪੜੀ ਭਿੱਜ ਗਈ ਵਾਕਿਆ ਹੀ ਮੇਰੇ 'ਚ ਕੋਈ ਕਮੀ ਗਈ ਉੱਥੇ ਹੀ ਭਿੱਜੂ ਸਿੱਜੋ ਕੱਪੜੀ ਹੋਰ ਸੋਝੀ ਆ ਜੂਗੀ ਉਹ ਕਮੀ ਨੂੰ ਦੁਰਸਤ ਕਰ ਲਾਂਗੇ ਆਪਾਂ ਸਿੱਜੋ ਕੱਪੜੀ ਅੱਲੋ ਵਰਸੋ ਮੇ ਕੱਪੜੀ ਕੱਪੜੀ ਨਹੀਂ ਹੈ ਕਮਲੀ ਬੁੱਧੀ ਮੇਰੀ ਜਿਹੜਾ ਕਮਲਪਣਾ ਹੋਊਗਾ ਤੇ ਮੈਂ ਮਾਰਿਆ ਉਹ ਠੀਕ ਕਰ ਲੂਗਾ ਮੈਂ ਜਿਹੜਾ ਕਦੇ ਕਮਲਪਣਾ ਭੱਜ ਗਿਆ ਇਹਦੇ ਵਿੱਚ ਬੋਲਣ 'ਚ ਇਹ ਕਮਲੀ ਅਕਲ ਨੇ ਜੇ ਕੋ ਗਲਤੀ ਕੀਤੀ ਹੋਊ ਇਹ ਗਾਹ ਨੂੰ ਨਹੀਂ ਕਰੂ ਕਮਲੀ ਹਾਂ ਅੱਲੋ ਵਰਸੂ ਮੈਂ ਅੱਲੋ ਵਰਸੂ ਅੱਲਾ ਨੇ ਵੀ ਵਰਸਾਇਆ ਉਹਨਾਂ ਦੇ ਅੰਦਰ ਵੀ ਤਾਂ ਅੱਲਾ ਹੀ ਬੋਲਦਾ ਉਹਨਾਂ ਦੇ ਅੰਦਰ ਅੱਲਾ ਦੀਆਂ ਬਸੀਰਾ ਬਿਹਾਲੀਆ ਸਾਰੇ ਅੰਦਰ ਤਾਂ ਅੱਲਾ ਸਭੇ ਘਟ ਰਾਮ ਬੋਲਦਾ ਜੇ ਹਿਰਦੇ ਸ਼ੁੱਧ ਜੇ ਨੰਦਾ ਹੋਏ ਨਿੰਦਕ ਹਮਾਰੇ ਕਪੜੇ ਧੋਏ ਫਿਰ ਭਿੱਜੋ ਸਿੱਜੋ ਕਪੜੇ ਧੋਣ ਵੇਲੇ ਕਪੜਾ ਤਾਂ ਭਿੱਜੂਗਾ ਹਿਰਦੇ ਸ਼ੁੱਧ ਜੇ ਨੰਦਾ ਹੋਏ ਜੇ ਸ਼ੁੱਧ ਹਿਰਦੇ ਨਾਲ ਨਿੰਦਿਆ ਕਰੂਗਾ ਡੈਫੀਨਿਟਲੀ ਜਿਹੜਾ ਉਹ ਨਿੰਦਕਾ ਤੁਹਾਡੇ ਕਪੜਾ ਕੋਈ ਦਾਗ ਤੋਂ ਹੋਏ ਨੁਕਸਾਨ ਕੁਝ ਨਹੀਂ ਕਰਦਾ ਰਿਹਾ ਹਮਾਰੇ ਕਪੜੇ ਤੋਂ ਕਪੜੇ ਤੋਂ ਜੇ ਕਿਤੇ ਤੁਹਾਡੇ 'ਚ ਕਮੀ ਹੈ ਜੋ ਗੱਲ ਕਹਿੰਦਾ ਉਹ ਅਸਲ ਦੇ ਵਿੱਚ ਤੁਹਾਡੀ ਕਮੀ ਦੂਰ ਕਰਨ ਵਾਸਤੇ ਹੀ ਕਹਿੰਦਾ ਉਹਨੂੰ ਇਸ ਸੈਂਸ ਵਿੱਚ ਲੈਣਾ ਚਾਹੀਦਾ ਜਿਹੜਾ ਇਸ ਸੈਂਸ ਵਿੱਚ ਲੈਂਦਾ ਉਹ ਸੋਨਾ ਬਣ ਜਾਂਦਾ ਜਿਹੜਾ ਦੂਜੀ ਸੈਂਸ ਲੈਂਦਾ ਉਹ ਫਿਰ ਬਰੂਰ ਬਣ ਜਾਂਦਾ ਉਹ ਉਹ ਲੋਹੇ ਤੋਂ ਵੀ ਬਰੂਰ ਬਣ ਜਾਂਦਾ ਸੰਖ ਮਨੂਰ ਕੰਚਨ ਭੈ ਬਨੂਰਾ ਉਹ ਮਨੂਰ ਤੋਂ ਕੰਚਨ ਹੋ ਜਾਂਦਾ ਹੈ ਦੁਆ ਕੰਚਨ ਤੋਂ ਮਨੂਰ ਬਣ ਜਾਂਦਾ ਗੁੱਸਾ ਕਰਨ ਵਾਲਾ ਸੱਚ ਦਾ ਗੁੱਸਾ ਕਰਨ ਵਾਲਾ ਕੰਚਨ ਤੋਂ ਮਨੂਰ ਬਣ ਜਾਂਦਾ ਨਾ ਗੁੱਸਾ ਕਰਨ ਵਾਲਾ ਮਨੂਰ ਤੋਂ ਕੰਚਨ ਬਣ ਜਾਂਦਾ ਹਾਂ ਜਾਏ ਮਿਲਾਂ ਤਿਨਾ ਸੱਜਣਾ ਟਟੋ ਨਹੀਂ ਨੇ ਜਾਏ ਮਿਲਾ ਤਨ ਸੱਜਣਾ ਤਨ ਸੱਜਣਾ ਹੁਣ ਕੌਣ ਨੇ ਸੱਜਣਾ ਮੈਂ ਵੀ ਸੱਚਖੰਡ ਭਗਤਾਂ ਜਾ ਕੇ ਮਿਲ ਜਾ ਜਿਹੜੇ ਬੂਰੇ ਗਏ ਨੇ ਜਿਹੜੇ ਬੂਰੇ ਗਏ ਨੇ ਤੇ ਕਬੀਰੋ ਨਹੀਂ ਸਾਰੇ ਗਏ ਨਹੀਂ ਹੋਏ ਜਿੰਨੇ ਵੀ ਗਏ ਨੇ ਮਿੱਤਾ ਐੜਿਆ ਜਿਵੇਂ ਹੁੰਦਾ ਵਾਰਿਆ ਮਿੱਤਾ ਹਾਂ ਜਿੰਨੀ ਗੁਰਬਾਣੀ ਦੀ ਗੱਲ ਸੁਣੀ ਸਾਰੇ ਮਿੱਤਰੇ ਨੇ ਹਾਂਜੀ